ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਅਤ ਚੰਡੀ ਚਰਿੱਤਰ ਲਿਖਿਆ ਤੇ ਨਰਾਜ ਛੰਦ ਮਹਿਖ ਦਇਤ ਸੂਰਿਯੰ ਬਢਿਓ ਸਲੋਹ ਪੂਰਿਯੰ ਸੁਦੇਵ ਰਾਜ ਜੀਤਿਯੰ ਤ੍ਰਿਲੋਕ ਰਾਜ ਕੀਤਿਯੰ ਭਜੇ ਸੁਦੇਵ ਬੈ ਇਕੱਤਰ ਹੋਏ ਕੈ ਸਵੈ ਮਹੇ ਸੁਰਾ ਚਲੰ ਬਸੇ ਵਿਸੇਖ ਚਿਤ ਮੋਤ ਰਸੇ ਜੁਗੇਸ ਭੇਸ ਧਾਰ ਕੈ ਭਜੇ ਹਥਿਆਰ ਡਾਰ ਕੈ ਅਪਕਾਰ ਯਾਰ ਤੰਗ ਚਲੇ ਬਿਸੂਰ ਸੂਰਮਾ ਭਲੇ ਬਰਖ ਕਿਤੇ ਤਹਾਂ ਰਹੇ ਸੋ ਦੁਖ ਦੇਹ ਮੋ ਸਹੇ ਜਗਤਰ ਮਾਤ ਧਿਆਇੰ ਸੋ ਜੈਤ ਪੱਤਰ ਪਾਇੰ ਪ੍ਰਸੰਨ ਦੇਵਤਾ ਪਏ ਚਰਨ ਪੂਜਵੇ ਧਏ ਸਨਮ ਮੁਖਾਨ ਠੱਡੀਆਂ ਪ੍ਰਣਾਮ ਪਾਨ ਪੱਢੀਆਂ ਸਾਵਲ ਛੰਦ ਤਵੈ ਦੇਵਤਾਏ ਸਭੋ ਸੀਸ ਨਿਆਏ ਸੁਮਨ ਧਾਰ ਬਰਖੇ ਸਵੈ ਸਾਧ ਹਰਖੇ ਕਰੀ ਦੇਵੀ ਅਰਚਾ ਬ੍ਰਹਮ ਵੇਦ ਚਰਚਾ ਜਵੈ ਪਾਏ ਲਾਗੇ ਤਵੈ ਸੂਗ ਭਾਗੇ ਬਿਨੰਤੀ ਸੁਨਾਈ ਭਵਾਨੀ ਰਜਾਈ ਸਭੈ ਸ਼ਸਤਰ ਤਾਰੀ ਕਰੀ ਸਿੰਘ ਸਵਾਰੀ ਕਰੇ ਘੰਟ ਨਾਦੰ ਧੁਨੰ ਨਿਰਵਿਖਾਦੰ ਸੁਣਿਓ ਦਈ ਤਰਾਜੰ ਸਜਿਓ ਜੁਧ ਸਾਜੰ ਚੜਿਓ ਰਾਸ਼ ਸੇ ਸੰਗ ਰਚੇ ਚਾਰ ਨੇਸੰ ਬਲੀ ਚਾਮਰੇਵੰ ਹਠੀ ਚਿਛੁਰੇਵੰ ਲਛ ਬੀਰੰ ਚੜੇ ਬੀਰ ਤੀਰੰ ਬੜੇ ਇਕ ਤਾਰੀ ਘਟਾ ਜਾਣਕਾਰੀ ਦੋਹਰਾ ਬਾਣ ਜਿਤੇ ਰਾਸ਼ਨ ਮਿਲ ਛਾੜ ਦਵੈ ਅਪਾਰ ਫੂਲ ਮਾਲ ਹੋਇ ਮਾਤੁਰ ਸੋਭੇ ਸਭੇ ਸੁਧਾਰ ਭੁਜੰਗ ਪ੍ਰਿਆਛੰਦ ਜਿਤੇ ਦਾਨਵ ਮਾਨ ਪਾਨੀ ਚਲਾਏ ਤਿਤੇ ਦੇਵਤਾ ਆਪ ਕਾਟੇ ਬਚਾਏ ਕਿਤੇ ਢਾਲ ਢਾਏ ਕਿਤੇ ਪਾਸ ਪੇਲੇ ਭਰੇ ਬਸਤਰ ਲੋਹੂ ਜਨੋ ਫਾਗ ਖੇਲੇ ਦੁਰਗਾਹੂ ਕੀ ਅੰਖੇਤ ਤੁਮਕੇ ਨਗਾਰੇ ਕਰੰਗ ਪੱਟ ਸੰਗ ਪਰਗ ਪਾਂਸੀ ਸੰਭਾਰੇ ਤਹਾਂ ਗੋਹ ਨ ਗੁਰਜ ਗੋਲੇ ਸੰਭਾਰੈ ਹਠੀ ਮਾਰਹੀ ਮਾਰ ਕਹਿ ਕਹਿ ਪੁਕਾਰੈ ਤਵੈ ਅਸ਼ਕ ਅਸ਼ਟਾਥ ਹਥਿਆਰੰ ਸੰਭਾਰੇ ਸਿਰੰ ਧਿਆਨ ਵੇਂਦਰਾਨ ਕੇ ਤਾਕ ਚਾਰੇ ਬਬਕਿਓ ਬਲੀ ਸਿੰਘ ਜੁਧੰ ਮਜਾਰੰ ਕਰੇ ਖੰਡ ਖੰਡੰ ਸੋ ਧਾਇ ਅਪਾਰੰ ਟੋਟਕ ਚੰਦ ਤਬ ਦਾਨ ਵਿਰੋਸ ਭਰੇ ਸਭ ਹੀ ਜਗ ਮਾਤ ਕੇ ਬਾਣ ਲਗੇ ਜਬ ਹੀ ਵਿਵਧਾ ਯੁਧ ਲੈ ਸੋ ਬਲੀ ਹਰਖੇ ਕਨ ਬੂੰਦਨ ਜਿਉ ਬਿਸਖੰ ਬਰਖੇ ਜਨ ਕੂਰ ਕੈ ਸਿਆਮ ਕਟਾ ਕੁੰਡੀ ਅਸਰੇਸ ਅਨੀਕਨ ਤਿਉ ਉਮੜੀ ਜਗਮਾਤ ਬਿਰੂਥਨ ਮੋ ਧਸ ਕੈ ਤਨ ਸਾਇਕ ਹਾਥ ਗਹਿਓ ਹਸ ਕੈ ਰਣ ਕੁੰਜਰ ਪੁੰਜ ਗਿਰਾਇ ਦੀਏ ਇਕ ਖੰਡ ਅਖੰਡ ਦੁਖੰਡ ਕੀਏ ਸਿਰ ਇਕ ਨਿਚੋੜ ਨਿਫੋੜ ਬਹੀ ਤਰਵਾ ਤਰ ਹੋਏ ਤਰਵਾਰ ਰਹੀ ਤਨ ਝੱਜਰ ਹੋਏ ਰਣ ਭੂਮ ਗਿਰੇ ਇਕ ਪਾਤ ਚਲੇ ਫਿਰ ਕੈ ਨਾ ਫਿਰੇ ਇਕ ਹਾਥ ਹਥਿਆਰ ਲੈ ਆਨ ਬਹੇ ਲਰ ਕੈ ਮਰ ਕੈ ਗਿਰ ਖੇਤ ਰਹੇ ਨਰਾਛੰਦ ਤਹਾਂ ਸੁਦੈਤ ਅੰਗ ਸਜੇ ਸੁਸਰਬ ਸਾਜ ਅੰਗ ਤੁਰੰਗ ਆਪ ਅੰਗ ਬਧੰ ਸੋ ਮਾਤ ਚਾਹੀ ਅੰਗ ਤਬੈ ਦੁਰਗਾ ਬਕਾਰ ਕੈ ਕਮਾਨ ਬਾਣ ਧਾਰ ਕੈ ਸੁਖਾਵ ਚਾਮ ਰੰਕਿਓ ਉਤਾਰ ਹਸਤ ਤੇ ਦਿਓ ਭੁਜੰਗ ਪ੍ਰਿਆ ਛੰਦ ਤਬੈ ਵੀਰ ਕੋ ਕੰਗ ਬਿੜਾਲ ਆਛ ਨਾਮੰ ਸਜੇ ਸ਼ਸਤਰ ਦੇਹੰ ਚਲੇ ਜੁਧ ਥਾਮੰ ਸਿਰੰਗ ਸਿੰਘ ਕੇ ਆਨ ਕਾਇੰ ਪ੍ਰਹਾਰੰ ਬਲੀ ਸਿੰਘ ਸੋ ਹਾਥ ਸੋ ਮਾਰਿ ਡਾਰੰ ਬਿੜਾਲਾਸ ਮਾਰੇ ਸੁ ਪਿੰਗਾਸ ਧਾਏ ਦੁਰਗਾ ਸਾਮ ਹੋਏ ਬੋਲ ਬਾਂਕੇ ਸੁਨਾਏ ਕਰੀ ਅਬਰ ਜਿਉ ਗਰਜ ਕੈ ਬਾਣ ਬਰਖੰ ਮਹਾ ਸੂਰ ਵੀਰੰ ਭਰੇ ਜੁਧ ਅਰਖੰ ਤਵੈ ਦੇਵੀਯੰ ਪਾਣ ਬਾਣ ਸੰਭਾਰੰ ਹਨਿਉ ਦੁਸ਼ਟ ਕੇ ਘਾਏ ਸੀ ਸੰਮਝਾਰੰ ਗਿਰੋ ਚੂਮ ਫੂਮੰ ਗਏ ਪ੍ਰਾਣ ਛੁਟੰ ਮਨੋ ਮੇਰ ਕੋ ਸਾਤਮੋ ਸਿੰਘ ਟੁਟੰ ਗਿਰੇ ਵੀਰ ਪਿੰਗਾਚ ਦੇਵੀ ਸੰਘਾਰੇ ਚਲੇ ਔਰ ਬੀਰੰਗ ਹਥਿਆਰੰ ਉਗਾਰੇ ਤਬੈ ਰੋਸ ਦੇਵਯੰ ਸਰੋਗੰ ਚਲਾਏ ਬਿਨਾ ਪ੍ਰਾਣ ਕੈ ਜੁਧ ਮਧੰ ਗਿਰਾਏ ਚਉਪਈ ਜੇ ਜੇ ਸਤਰ ਸਾਮੇ ਆਏ ਸਵੇ ਦੇਵਤਾ ਮਾਰ ਗਿਰਾਏ ਸੈਨਾ ਸਗਲ ਜਵੈ ਹਨ ਡਾਰੀ ਆਸਰੇਸ ਕੋਪਾ ਅਹੰਕਾਰੀ ਆਪ ਜੁਧ ਤਬ ਕੀਆ ਭਵਾਨੀ ਚੁਨ ਚੁਨ ਹਨੇ ਪਖਰੀਆ ਬਾਨੀ ਕ੍ਰੋਧ ਜਵਾਲ ਮਸਤਕ ਤੇ ਵਿਗਸੀ ਤਾਤੇ ਆਪ ਕਾਲ ਕਾ ਨਿਕਸੀ ਮਦ ਭਾਰ ਛੰਦ ਮੁਖ ਬਮਤ ਜਵਾਲ ਨਿਕਸੀ ਕਪਾਲ ਮਾਰੇ ਗਜੇਸ ਛੁੱਟੇ ਹੈ ਏਸ ਛੁੱਟੰਤ ਬਾਣ ਚੌਂਕਤ ਕਿਰਪਾਨ ਸਾੰਗੰ ਪ੍ਰਹਾਰ ਖੇਲ ਤਮਾਰ ਬਾਹੈ ਨਿਸੰਗ ਉਠੈ ਚੜੰਗ ਤੁਪਕ ਤੜਾਕ ਉਠਤ ਕੜਾਕ ਬਵਕੰਤ ਮਾਇ ਭਵਕੰਤ ਕਾਏ ਜੁਝੇ ਜਵਾਨ ਨੱਚੇ ਕਿਕਾਨ ਰੂਆ ਮਨਛੰਦ ਤਾਇਓ ਅਸਰੇਂਦਰ ਤਹਾ ਨਿਜ ਕੋ ਪਿਓ ਬੜਾਏ ਸੰਗ ਲੈ ਚਤਰੰਗ ਸੈਨਾ ਸੁਧ ਸ਼ਸਤਰ ਨਚਾਏ ਦੇਵ ਸ਼ਸਤਰ ਲਗਾਇ ਗਿਰੇ ਰਣ ਰੁਜ ਜੁਜ ਜਵਾਨ ਪੀਲ ਰਾਜ ਫਿਰੇ ਕਹੂੰ ਰਣ ਸੋਚ ਛੁਚ ਕਿਕਾਨ ਚੀਰ ਜਾਮਰ ਪੁੰਜ ਕੁੰਜਰ ਬਾਦ ਰਾਜ ਅਨੇਕ ਸ਼ਸਤਰ ਅਸਤਰ ਸੁਭੇ ਕਹੂੰ ਸਰਦਾਰ ਸਵਾਰ ਅਰੇਕ ਤੇਗ ਤੀਰ ਤੁਫੰਗ ਤਵਰ ਕੋਹ ਕਬਾਣ ਅਨੰਤ ਬੇਦ ਬੇਦ ਗਿਰੇ ਬ੍ਰਛਨ ਸੂਰ ਸੋਭਾਵੰਤ ਗ੍ਰਿਧ ਬ੍ਰਿਧ ਉਡੇ ਤਾਂ ਫਿਕਰੰਤ ਸਵਾਨ ਸਿੰਘਰਾਲ ਮਤ ਦੰਤ ਸਪਛ ਬੱਬੈ ਕੰਕ ਮੰਕਰ ਸਾਲ ਸ਼ੁਦਰ ਮੀਮ ਸ਼ਰੁਧਰ ਕਾ ਅਰ ਚਰਮ ਕਛਪ ਅਨੰਤ ਨਕਰ ਬਕਰ ਸੋ ਬਰਮ ਸੋਭਿਤ ਸਰੋਣ ਨੀਰ ਦੁਰੰਤ ਨਵ ਸੂਰ ਨਵ ਕਾ ਸੇ ਰਥੀ ਆਤ ਰਥੀ ਜਾਨ ਜਹਾਜ ਲਾਦ ਲਾਦ ਮਨੋ ਚਲੇ ਤਨ ਧੀਰ ਵੀਰ ਸਲਾਜ ਮੋਲ ਬੀਜ ਫਿਰੈ ਚੁਕਾਤ ਦਲਾਲ ਖੇਤ ਖਤੰਗ ਗਾਹੇ ਗਾਹੇ ਫਿਰੇ ਫਵਜਨ ਝਾਰੇ ਦਿਰਬ ਨਿਖੰਗ ਅੰਗ ਭੰਗ ਗਿਰੇ ਕਹੂੰ ਬੋ ਰੰਗ ਰੰਗਿਤ ਵਸਤਰ ਚਰਮ ਬਰਮ ਸੁਭੇ ਕਹੂੰ ਰਣ ਭੂਮ ਸ਼ਸਤਰ ਰੁਵਸਤਰ ਮੁੰਡ ਤੁੰਡ ਤੁਜਾ ਪਤਾਕਾ ਟੂਕ ਟਾਕ ਅਰੇਕ ਜੂਜ ਜੂਜ ਪਰੇ ਸਵੈ ਅਰਿ ਬਾਚਿਓ ਨਹੀਂ ਏਕ ਕੋਪ ਕਹਿ ਮੈਂ ਖੇਸ ਦਾਨੋ ਧਾਇਓ ਤੇ ਕਾਲ ਅਸਤਰ ਸ਼ਸਤਰ ਸੰਭਾਰ ਸੂਰੋ ਰੂਪ ਕਹਿ ਵਿਕਰਾਲ ਕਾਲ ਪਾਣ ਕਿਰਪਾਨ ਲੈ ਤੇ ਮਾਰਿਓ ਤਤਕਾਲ ਜੋਤ ਜੋਤ ਵਿਖੈ ਮਿਲੀ ਤਜ ਬ੍ਰਹਮ ਰੰਦਰਿਉ ਤਾਲ ਦਹੋਰਾ ਮੈਂ ਖਾਸੁਰ ਕਾ ਮਾਰ ਕਰ ਪ੍ਰਫੁੱਲਤ ਪੀ ਜਗ ਮਾਏ ਤਾ ਦਿਨ ਤੇ ਮੈਂ ਖੇਵਲੈ ਦੇਦ ਜਗਤ ਸੁਖ ਪਾਏ ਇਤ ਸ੍ਰੀ ਵਿਚਿਤ੍ਰ ਨਾਟਕੇ ਚੰਡੀ ਚਰਿਤਰੇ ਮੈਂ ਖਾਸੁਰ ਬਧੈ ਪ੍ਰਥਮ ਧਿਆਇ ਸੰਪੂਰਨ ਮਸਤ ਸੁਭ ਮਸਤ ਅਪਜੂ ਹਤ ਤੂਮਰ ਨੈਣ ਜੁਧ ਕਥਨੰ ਕਛੰਦ ਦੇਵ ਸਤਵ ਗਾਜੀਯ ਅਨਹਦ ਬਾਜੀਯ ਭਈ ਬਧਾਈ ਸਭ ਸੁਖਦਾਈ ਦੁੰਧ ਵਾਜੇ ਸਭ ਸੁਰ ਗਾਜੇ ਕਰਤ ਸੁਮਨ ਬ੍ਰਖਾਈ ਕੀਨੀ ਬਹੁ ਵਰਚਾ ਜਸ ਧੁਨ ਚਰਚਾ ਪਾਇਨ ਲਾਗੇ ਸਭ ਦੁਖ ਭਾਗੇ ਗਾਏ ਜੈ ਕਰਖਾ ਪੋ ਪਨ ਬਰਖਾ ਸੀਸ ਨਵਾਏ ਸਭ ਸੁਖ ਪਾਏ ਹਿੰਦੋਹਰਾ ਲੋਭ ਚੰਡ ਕਾ ਜੂਪੈ ਦੈ ਦੇਵਨ ਕੋ ਰਾਜ ਬਹੁਰ ਸੁੰਭਨੈ ਸੁੰਭ ਦੋਏ ਦੈਤ ਬਢੇ ਸਿਰ ਤਾਜ ਚਉਪਈ ਸੁਮਨ ਸੁੰਭ ਚੜੇ ਲੈ ਕੇ ਦਲ ਆਈ ਅਨੇਕ ਜੀਤੇ ਜਿਨ ਜਲ ਥਲ देवराज को राज छिनावा शेष मुक्त मन पेट पठावा छीन लयो वलकेश पंडारा देश देश के जीत निरपारा जहाँ तहाँ कह दैत पठाए देश विदेश जीत फिर जाए इंदौरा देव सवै त्रास्त भय मनु कियो विचार शरण पवानी की सवै भाज परे निर्धार निराछन सो देव भाजियंग बसेख लाज लाजियंग बसेख कार मंकसे सुदेव लोक मोह बसे ਤਵੈ ਪ੍ਰਕੋਪ ਦੇਵੀ ਹੋਏ ਚਲੀ ਸੋ ਸ਼ਸਤਰ ਅਸਤਰ ਲੈ ਸੋ ਮੁੱਦ ਪਾਨ ਪਾਨ ਕੈ ਗੱਜੀ ਕਿਰਪਾਨ ਪਾਨ ਲੈ ਰਸਾਵਲ ਚੰਦ ਸੁਨੀ ਦੇਵ ਬਾਣੀ ਚੜੀ ਸਿੰਘ ਰਾਣੀ ਸੁਭੰ ਸ਼ਸਤਰ ਤਾਰੇ ਸਵੈ ਪਾਪ ਟਾਰੇ ਕਰੇ ਨਦ ਨਾਦ ਮਹਾ ਮਦ ਮਾਦੰ ਭਇਓ ਸੰਖ ਸੋਰੰ ਸੁਣਿਓ ਚਾਰ ਓਰੰ ਉਤੇ ਦੈਤ ਤਾਏ ਬੜੀ ਸੈਨ ਲਿਆਏ ਮੁਖੰ ਰਗਤ ਨੈਣੰ ਬਕੇ ਬੰਕ ਬੈਣੰ ਚਵੰ ਚਾਰ ਢੂਕੇ ਮੁਖੰ ਮਾਰ ਕੂਕੇ ਲਏ ਬਾਣ ਪਾਣੰ ਸੋ ਕਾਤੀ ਕਿਰਪਾਨੰ ਮੰਡੇ ਮਧ ਜੰਗੰ ਪ੍ਰਹਾਰੰ ਖਤੰਗੰ ਕਰੋਤੀ ਕਟਾਰੰ ਉਠੀ ਸ਼ਸਤਰ ਜਾਰੰ ਮਹਾਵੀਰ ਤਾਏ ਸਰੋਗੰ ਚਲਾਏ ਕਰੈ ਬਾਰ ਬੈਰੀ ਫਿਰੇ ਜਿਉ ਗੰਗੈਰੀ ਭੁਜੰਗ ਛੰਦ ਕਰੋਦ ਸਟਾਇੰ ਉਤੈ ਸਿੰਘ ਤਾਇਓ ਹਿਤੈ ਸੰਖ ਲੈ ਹਾਥ ਦੇਵੀ ਵਜਾਇਓ ਪੁਰੀ ਚੌਦ ਹੂੰ ਅੰਗ ਰਹੋ ਨਾਦ ਪੂਰੰ ਚਮਕਿਓ ਮੁਖੰ ਜੁਧ ਕੇ ਮਦ ਨੂਰੰ ਤਬੈ ਤੂਮਰ ਨੈਣ ਮਚਿਓ ਸ਼ਸਤਰ ਤਾਰੀ ਲਏ ਸੰਗ ਜੋਦਾ ਬੜੇ ਵੀਰ ਭਾਰੀ ਲਇਓ ਬੇੜ ਪੱਬੰ ਕੀਓ ਨਾਦ ਉਚੰ ਸੁਨੇ ਗਰਵਣੀ ਆਣ ਕੇ ਗਰਭ ਮੁਚੰ ਸੁਨਿਓ ਨਾਦ ਸ਼੍ਰਵਣੰ ਕੀਓ ਦੇਵੀ ਗੋਪੰ ਸਦੇ ਚਰਮ ਬਰਮੰ ਧਰੇ ਸੀਸ ਟੋਪੰ ਭਈ ਸਿੰਘ ਸਵਾਰੰ ਕੀਓ ਨਾਦ ਉਚੰ ਸੁਨੇ ਦੀਹ ਦਾਨ ਮਾਨ ਕੇ ਮਾਨ ਉਚੰ ਮਹਾ ਕੋਪ ਦੇਵੀ ਤਸੀ ਸੈਨ ਮਦੰ ਕਰੇ ਵੀਰ ਬੰਕੇ ਤਹਾ ਅਧ ਅਧੰ ਜਿਸੈ ਧਾਇ ਕੈ ਸੂਲ ਸੈਥੀ ਪ੍ਰਹਾਰਿਓ ਤਿਨੈ ਫੇਰ ਪਾਣੰ ਨਾ ਬਾਣੰ ਸੰਭਾਰਿਓ ਰਸਾਵਲ ਛੰਦ ਜਿਸੈ ਬਾਣ ਮਾਰਿਓ ਤਿਸੈ ਮਾਰ ਡਾਰਿਓ ਜਿਤੈ ਸਿੰਘ ਤਾਇਓ ਤਿਤੈ ਸੈਨ ਘਾਇਓ ਜਿਤੇ ਘਾਏ ਡਾਲੇ ਤਿਤੇ ਘਾਰੀ ਕਾਲੇ ਸਮੂਹ ਸਤਰ ਆਇਓ ਸੋ ਜਾਣੇ ਨਾ ਪਾਇਓ ਜਿਤੇ ਜੁਜ ਰੁਜੇ ਤਿਤੇ ਅੰਤ ਜੁਜੇ ਜਿਨੈ ਸ਼ਸਤਰ ਕਾਲੇ ਤਿਤੇ ਮਾਰ ਡਾਲੇ ਤਵੈ ਮਾਤ ਕਾਲੀ ਤਪੀ ਤੇਜ ਜਵਾਲੀ ਜਿਸੈ ਕਾਵ ਡਾਰਿਓ ਸੋ ਸੁਰਗਿਉ ਸਿਧਾਰਿਓ ਕਰੀ ਅਧ ਮਦੰ ਹਨਿਓ ਸੈਨ ਸੁਦੰ ਹਨਿਓ ਤੂਮਰ ਨੈਨੰ ਸੁਣਿਓ ਦੇਵ ਗੈਣੰ ਦੋਹਰਾ ਭਜੀ ਬਿਰੂਥਨ ਦਾਨਵੀ ਗਈ ਭੂਪ ਕੇ ਪਾਸ ਤੂਮਰ ਨੈਨ ਕਾਲੀ ਹਨਿਓ ਭਜਿਓ ਸੈਨ ਨਿਰਾਸ ਇਤ ਸ੍ਰੀ ਵਿਜਿਤਰ ਨਾਟਕੇ ਚੰਡੀ ਚਰਿਤਰੇ ਤੂਮਰ ਨੈਣ ਬਧੈ ਦੁਤੀਆ ਧਿਆਏ ਸੰਪੂਰਨ ਮਸਤ ਸੁਭ ਮਸਤ ਅਪਜੂ ਅਥ ਚੰਡ ਮੁੰਡ ਜੁਧ ਕਥਨੰ ਦੋਹਰਾ ਇਹ ਵਿਦਦੈ ਸੰਘਾਰ ਕਰ ਧਵਲਾ ਚੱਲੀ ਆਵਾਸ ਜੋ ਯਹ ਕਥਾ ਪੜੈ ਸੁਨੈ ਸਿਦ ਗ੍ਰਹਿ ਗ੍ਰਹਿਤਾਸ 24 ਤੂਮਰ ਨੈਣ ਜਬ ਸੁਨੇ ਸੰਗਾਰੇ ਚੰਡ ਮੁੰਡ ਭੂਪ ਘਾਰੇ ਬੋਵਿਦ ਕਰ ਪਠਾਏ ਸਨਮਾਨਾ ਹੈ ਗੈ ਪਥ ਦੀਏ ਰਥ ਨਾਨਾ ਪ੍ਰਿਥਮ ਨਿਰਖ ਦੇਵ ਯਹ ਜੇ ਆਏ ਤੇ ਤਵਲਾ ਗਿਰ ਔਰ ਪਠਾਏ ਤਿਨ ਕੀ ਤਨਕ ਪਨਕ ਸੁਨ ਪਾਈ ਨਿਸਰੀ ਸ਼ਸਤਰ ਅਸਤਰ ਲੈ ਮਾਈ ਰੂਆਲ ਛੰਦ ਸਾਜ ਸਾਜ ਚਲੇ ਤਹਾਂ ਰਣ ਰਾਜ ਸੇਂਦਰਾਂ ਅਨੇਕ ਅਰਧ ਮੁੰਡਿਤ ਮੁੰਡਿਤ ਏਕ ਜਟਾ ਧਰੇ ਸੋ ਅਰੇਕ ਕੋ ਬਿਓ ਪੰਗਦੈ ਸਵੈ ਕਰ ਸ਼ਸਤਰ ਅਸਤਰ ਨਚਾਏ ਧਾਏ ਧਾਏ ਕਰੈ ਪ੍ਰਹਾਰਨ ਤਿਛ ਤੇ ਕੰਪਾਏ ਸ਼ਸਤਰ ਅਸਤਰ ਲਗੇ ਜਿਤੇ ਸਭ ਫੂਲ ਮਾਲ ਹੋਏ ਗਏ ਕੋਪ ਓ ਬਿਲੋਕ ਆਤਪੁਤ ਦਾਨ ਵੰਗ ਬਿਸਮੈ ਭਏ ਦੌਰ ਦੌਰ ਅਨੇਕ ਆਯੁਧ ਫੇਰ ਫੇਰ ਪ੍ਰਹਾਰਹੀ ਜੂਝ ਜੂਝ ਗਿਰੇ ਅਰੇਕ ਸੋ ਮਾਰ ਮਾਰ ਪੁਕਾਰਹੀ ਰੇਲ ਰੇਲ ਚਲੇ ਹੈਂਦਣ ਪੇਲ ਪੇਲ ਗਜੇਂਦਰ ਚੇਲ ਛੇਲ ਅਨੰਤ ਆਯੁਧ ਹੇਲ ਹੇਲ ਰਿਪੇਂਦਰ ਗਾਹੇ ਗਾਹੇ ਫਿਰੇ ਫਵਜਨ ਬਾਹੇ ਬਾਹੇ ਖਤੰਗ ਅੰਗ ਭੰਗ ਗਿਰੇ ਕਹੂੰ ਰਣ ਰੰਗ ਸੂਰ ਤੰਗ ਚਾਰ ਚਾਰ ਫਿਰੈ ਸਰੋਤਮ ਡਾਰ ਚਾਰ ਕਿਰਪਾਨ ਸੈਲ ਸੇ ਰਣ ਪੁੰਜ ਕੁੰਜਰ ਸਿਉਰ ਸੀਸ ਬਖਾਨ ਬੱਕਰ ਨਕਰ ਸੋ ਸੋਬਤ ਚੱਕਰ ਸੇ ਰਥ ਚੱਕਰ ਕੇਸ ਪਾਸ ਸਿਬਾਲ ਸੋਹਤ ਅਸਤ ਚੂਰ ਸਰਕਰ ਸੱਜ ਸੱਜ ਚਲੇ ਹਥਿਆਰਨ ਗੱਜ ਗੱਜ ਗਜੇਂਦਰ ਬੱਜ ਬੱਜ ਸਬੱਜ ਬਾਜਨ ਭੱਜ ਭੱਜ ਹੈ ਇੰਦਰ ਮਾਰ ਮਾਰ ਪੁਕਾਰ ਕੈ ਹਥਿਆਰ ਹਾ ਸੰਭਾਰ ਤਾਏ ਤਾਏ ਪਰੇ ਨਿਸਾਚਰ ਬਾਏ ਸੰਖਾ ਪਾਰ ਸੰਖ ਗੋਇ ਮੰਗਜੀਆਂ ਅਰ ਸੱਜੀਆਂ ਰਿਪਰਾਜ ਭਾਜ ਪਾ ਚਲੇ ਕਿਤੇ ਤਜ ਲਾਜ ਬੀਰ ਨਿਰਲਾਜ ਭੀਮ ਪੇਰੀ ਪੁੰਕੀਆਂ ਅਰ ਧੁੰਕੀਆਂ ਸੋ ਨਿਸ਼ਾਨ ਗਾਹੇ ਗਾਏ ਫਿਰੇ ਫਵਜਨ ਬਾਹੇ ਬਾਹੇ ਗਦਾਨ ਬੀਰ ਕੰਗਨੇ ਬੰਧੀ ਅਰ ਅਛਰਾ ਸਿਰ ਤੇਲ ਬੀਨ ਬੀਨ ਬਰੇ ਬਰੰਗਨ ਢਾਰ ਢਾਰ ਫੁਲੇਲ ਕਾਲ ਕਾਲ ਵਿਵਾਨ ਲੇਗੀ ਫੇਰ ਫੇਰ ਸੋ ਬੀਰ ਕੂਦ ਕੂਦ ਪਰੇ ਤਾਂ ਤੇ ਝਾਗ ਝਾਗ ਸੋ ਤੀਰ ਹਾਂਕ ਹਾਂਕ ਲਰੇ ਤਹਾਂ ਰਣ ਰੀਜ ਰੀਜ ਪਟੇਂਦਰ ਜੀਤ ਜੀਤ ਲਿਓ ਜਿਨੈ ਕਈ ਵਾਰ ਇੰਦਰੋ ਪੇਂਦਰ ਕਾੜ ਕਾੜ ਦੇ ਕਪਾਲੀ ਬਾਂਡ ਬਾਂਡ ਦਿਸਾਨ ਡਾੜ ਡਾੜ ਕਰਦ ਲੰਗ ਸੁਰ ਪੱਗ ਪੱਬ ਪਿਸਾਨ ਤਾਏ ਤਾਏ ਸੰਘਾਰੀ ਅੰਗਰੇ ਪ੍ਰਾਜ ਬਾਜ ਅਨੰਤ ਸ਼੍ਰੋਣ ਕੀ ਸਰਤਾ ਉਠੀ ਰਣ ਮਧ ਰੂਪ ਦੁਰੰਤ ਬਾਣ ਔਰ ਕਮਾਨ ਸੈਥੀ ਸੂਲ ਤੇ ਚਕੁਠਾਰ ਚੰਡ ਮੁੰਡ ਹਣੇ ਦੋ ਕਰ ਕੋਪ ਕਾਲੀ ਕਰਵਾਰ ਦੋਹਰਾ ਚੰਡ ਮੁੰਡ ਮਾਰੇ ਦੋ ਕਾਲੀ ਕੋਪ ਕਰਵਾਰ ਔਰ ਜਿਤੀ ਸੈ ਹੁਤੀ ਛੇਨ ਮੋਹ ਦਈ ਸੰਘਾਰ ਇਤ ਸ੍ਰੀ ਵਿਚਿਤ੍ਰ ਨਾਟਕੇ ਚੰਡੀ ਚਰਿਤਰੇ ਚੰਡ ਮੁੰਡ ਵਧਾਇ ਤ੍ਰਿਤਿਓ ਧਿਆਇ ਸੰਪੂਰਨ ਮਸਤ ਸੁਭ ਮਸਤ ਅਪਜੂ ਅਥ ਰਕਤ ਬੀਰ ਜੁਧ ਕਥਨੰ ਸੋਲਠਾ ਸੁਨੀ ਭੂਪੇਮ ਗਾਥ ਚੰਡ ਮੁੰਡ ਕਾਲੀ ਹਨੇ ਬੈਠ ਪ੍ਰਾਤ ਸੋ ਪ੍ਰਾਤ ਮੰਤਰ ਕਰਤ ਇਹ ਬਿਦ ਭਏ ਚਉਪਈ ਰਗਤ ਵੀ ਤਾ ਭੂਪ ਬੁਲਾਇਓ ਮਿਤ ਦਰਬ ਦੈ ਤਹਾਂ ਪਠਾਇਓ ਬਹੁ ਵਿਦਈ ਬਿਰੂਥਨ ਸੰਗਾ ਖੈ ਗੈ ਰਥ ਪੈਦਲ ਚਤੁਰੰਗਾ ਰਗਤ ਵੀ ਦੈ ਚਲਿਓ ਨਗਾਰਾ ਦੇਵ ਰੋਗ ਲੋ ਸੁਨੀ ਪੁਕਾਰਾ ਕੰਪੀ ਭੂਮ ਗगन ਥਾਰਾਨਾ ਦੇਵਨ ਜੁਤ ਦਿਵਰਾਜ ਡਰਾਨਾ ਤਬਲਾ ਗਿਰ ਕੇ ਜਬ ਟਟ ਆਏ ਦੁੰਧ ਵਿਟੋਲ ਮਿਰਦੰਗ ਬਜਾਏ ਜਬ ਹੀ ਸੁਨਾ ਕੁਲਾਹਲ ਕਾਨਾ ਉਤਰੀ ਸ਼ਸਤਰ ਅਸਤਰ ਲੈ ਨਾਨਾ ਛਾ ਬਰਲਾਏ ਬਰਖੀਆਂ ਬਾਣੰ ਬਾਜਰਾ ਜਰ ਗਰੇ ਕਾਣ ਟਹਿ ਟਹਿ ਪਰੇ ਸੂਟ ਸਿਰਦਾਰਾ ਜਨ ਕਰ ਕਟੇ ਬਿਰਛ ਸੰਗ ਯਾਰਾ ਜੇ ਜੇ ਸਤਰ ਸਾਹ ਮੈਂ ਭਏ ਬਹੁਰ ਜੀਤ ਗ੍ਰਹਿ ਕੋ ਨਹੀਂ ਗਏ ਜਿਹੇ ਪਰ ਪਰਤ ਭਈ ਤਰਵਾਰਾ ਇਕ ਇਕ ਤੇ ਭਏ ਦੋ ਦੋ ਚਾਰਾ ਭੁਜੰਗ ਪ੍ਰਿਆ ਛੰਦ ਜਿਮੀ ਤੇਜ ਤੇਗ ਸੁਰੂ ਸੰਪ੍ਰਹਾਰੰ ਖਿਮੀ ਧਾਮਨੀ ਜਾਣ ਭਾਦੋਂ ਮਝਾਰੰ ਉਠੇ ਨਦ ਨਾਦੰ ਕੜਕੇ ਕਮਾਨੰ ਮਚਿਓ ਲੋਹ ਕ੍ਰੋਹੰ ਅਭੂਤੰ ਪਿਆਣੰ ਬਜੇ ਭੇਰ ਭੇਰੀ ਜੁਝਾਰੇ ਚਣੱਕੇ ਪਰੀ ਕੁੱਟ ਕੁੱਟੰ ਲਗੇ ਧੀਰ ਤੱਕੇ ਚਵੀ ਚਾਵੜੀ ਅੰਗ ਨਫੀਰੰ ਰਣਕੰ ਮਨੋ ਵਿਚਰੰ ਬਾਗ ਬੰਕੇ ਬਵਕੰ ਉਤੇ ਕੋਪੀਆਂ ਸੋਣ ਬਿੰਦੰ ਸੁਬੀਰੰ ਪ੍ਰਹਾਰੇ ਪਲੀ ਪਾਦ ਸੋ ਆਨ ਤੀਰੰ ਉਤੇ ਦੌਰ ਦੇਵੀ ਕਰਿਓ ਖੱਗ ਪਾਤੰ ਗਿਰੋ ਮੂਰਛ ਨਾ ਹੋਇ ਭਇਓ ਜਾਨ ਘਾਤੰ ਛੁਟੀ ਮੂਰਛ ਨਾਯੰਗ ਮਹਾਬੀਰ ਗੱਜੋ ਘਰੀ ਚਾਰ ਲਉ ਸਾਰ ਸੋ ਸਾਰ ਵੱਜੋ ਲਗੇ ਬਾਣ ਸਲੋਣ ਗਿਰਿਓ ਭੂਮ ਜੁਧੰ ਉਠੇ ਵੀਰ ਤੇ ਤੇ ਕੀਏ ਨਾਦ ਕ੍ਰੁਧੰ ਉਠੇ ਵੀਰ ਜੇ ਤੇ ਤਿਤੇ ਕਾਲੀ ਕੂਟੇ ਵਰੇ ਚਰਮ ਬਰਮੰ ਕਹੂੰ ਗਾਤ ਟੂਟੇ ਜਿਤੀ ਭੂਮ ਮਧੰ ਪਰੀ ਸਲੋਣ ਧਾਰੰ ਜਗੇ ਸੂਰ ਤੇ ਤੇ ਕੀਏ ਮਾਰ ਮਾਰੰ ਪਰੀ ਕੁੱਟ ਕੁੱਟੰ ਰੁਲੇ ਤਛ ਮੁਛੰ ਕਹੂੰ ਮੁੰਡ ਤੁੰਡੰ ਕਹੂੰ ਮਾਸ ਮੁਛੰ ਭਇਓ ਚਾਰ ਸੈ ਕੋਸ ਲਓ ਵੀਰ ਤੰ ਬਿਦਾਰੇ ਪਰੇ ਵੀਰ ਬ੍ਰਿੰਦੰਗ ਵਿਚੇ ਤੰ ਰਸਾਵਲ ਛੰਦ ਚਹੂ ਓਰ ਟੂਕੇ ਮੁਖੰ ਮਾਰ ਕੂਕੇ ਝੰਡਾ ਗੱਡ ਗਾਢੇ ਬਚੇ ਰੋਸ ਬਾਢੇ ਪਰੇ ਵੀਰ ਹਰਖੰ ਕਰੀ ਬਾਣ ਬਰਖੰ ਚਮੰ ਚਾਰ ਟੁਕੇ ਪਛੇ ਆਹੋ ਰੁਕੇ ਪਰੀ ਸ਼ਸਤਰ ਚਾਰੰਗ ਚਲੀ ਸੋਣ ਤਾਰੰਗ ਉਠੇ ਵੀਰ ਮਾਨੀ ਧਰੇ ਬਾਣ ਪਾਨੀ ਮਹਾਰੋਸ ਗੱਜੇ ਤੁਰੀ ਨਾਦ ਬੱਜੇ ਭਰੇ ਰੋਸ ਭਾਰੀ ਮੱਚੇ ਛਤਰ ਧਾਰੀ ਹਕੰਗ ਆਗ ਬੱਜੀ ਫਿਰੈ ਸੈਣ ਪੱਜੀ ਭਰਿਓ ਲੋਹ ਪ੍ਰੋਹੰ ਛਕੇ ਸੂਰ ਸੋਹੰ ਗਿਰੇ ਅੰਗ ਭੰਗੰ ਦਵੰ ਜਾਨ ਦੰਗੰ ਕੜੰਕਾਰ ਛੁੱਟੇ ਚਣੰਕਾਰ ਉਠੇ ਕਟਾ ਕਟ ਬਾਹੈ ਉਭੈ ਜੀਤ ਚਾਹੈ ਮਹਾ ਮਦ ਮਾਤੇ ਤਪੇ ਤੇਜ ਤਾਤੇ ਰਸੰਗ ਰੁਦਰ ਰਾਚੇ ਉਭੈ ਜੁਦ ਮਾਚੇ ਕਰੈ ਬਾਣ ਅਰਚਾ ਤਨੁਰ ਵੇਦ ਚਰਚਾ ਮਚੇ ਵੀਰ ਵੀਰ ਅੰਗੂਠੀ ਝਾਰ ਤੀਰੰਗ ਗਲੋ ਗੱਡ ਫੋਰੈ ਨਹੀਂ ਨੈਨ ਮੋਰੈ ਸਮੂਹ ਸ਼ਸਤਰ ਬਰਖੇ ਮਹਿ ਖਵਾਸ ਕਰਖੇ ਕਰੈ ਤੀਰ ਮਾਰੰ ਬਹੈ ਲੋਹ ਧਾਰੰ ਨਦੀ ਸਰੋਣ ਪੂਰੰ ਫਿਰੀ ਗੈਣ ਹੂਰੰ ਗਜੈ ਗੈਣ ਕਾਲੀ ਹਸੀ ਖਾਪਰਾਲੀ ਕਹੂੰ ਬਾਜ ਮਾਰੇ ਕਹੂੰ ਸੂਰ ਪਾਰੇ ਕਹੂੰ ਚਰਮ ਟੂਟੇ ਫਿਰੈ ਗਾਜ ਫੂਟੇ ਕਹੂੰ ਬਰਮ ਬੇਦੇ ਕਹੂੰ ਚਰਮ ਛੇਦੇ ਕਹੂੰ ਪੀਲ ਪਰਮੰ ਕਟੇ ਬਾਜ ਬਰਮੰ ਬਲੀ ਬੈਰ ਰੁਝੇ ਸਮੂਹ ਸਾਰ ਜੁਝੇ ਲਖੇ ਵੀਰ ਖੇਤੰ ਨਚੇ ਭੂਤ ਪ੍ਰੇਤੰ ਨਚੇ ਮਾਸ ਹਾਰੀ ਹਸੇ ਮਿਉਮਚਾਰੀ ਕਿਲਕਕਾਰ ਕੰਕੰ ਮਚੇ ਵੀਰ ਬੰਕੰ ਛੁਬੇ ਛਤਰ ਤਾਰੀ ਮਹਿ ਖਵਾਸ ਚਾਰੀ ਉਠੇ ਛੇ ਛੇ ਚੰਗ ਚਲੇ ਤੀਰ ਤਿਛੰ ਗਣੰ ਗਾਂਧਰਵੇ ਅੰਗ ਚਰੰਗ ਚਾਰਣੇ ਅੰਗ ਹਸੇ ਸਿੰਧ ਸਿੱਧੰ ਮਚੇ ਵੀਰ ਕ੍ਰੁਦੰ ਡਕਾ ਡਕ ਡਕੈ ਹਕਾ ਹਕ ਹਕੈ ਪਕਾ ਭੁੰਕ ਭੇਰੀ ਡਮਕ ਡਾਮ ਡੇਰੀ ਮਹਾਵੀਰ ਗਾਜੇ ਨਮੰਗ ਨਾਦ ਬਾਜੇ ਧਰਾ ਗੋਮ ਗੱਜੇ ਦੁਰਗਾ ਦੈਤ ਬੱਜੇ ਵਿਜੇ ਛੰਦ ਜੀਤ ਗਬਾਣ ਚਲੇ ਅਰਿਓਰ ਤੇ ਫੂਲ ਕੀ ਮਾਲ ਹੈ ਕੰਠ ਵਿਰਾਜੇ ਤਾਰ ਪੁੰਗ ਭੇਖ ਚੰਬਵ ਛੋੜ ਭਜੇ ਰਣ ਏਕ ਨਾ ਗਾਜੇ ਕੁੰਜਰ ਪੁੰਜ ਗਿਰੇ ਤੇ ਠੌਰ ਭਰੇ ਸਭ ਸਰੂਣਤ ਪੈ ਗਨ ਤਾਜੇ ਜਾਨਕ ਨੀਰਤ ਮਦ ਛਪੇ ਭ੍ਰਾਮੇ ਭੂ ਤਰ ਕੇ ਭੈ ਤੇ ਨਗ ਭਾਜੇ ਮਨੋਵਰ ਛੰਦ ਸ੍ਰੀ ਜਗਨਾਥ ਕਮਾਨ ਲੈ ਹਾਥ ਪਰਮਾਤਮ ਸੰਖ ਸਰਜੋ ਜਬ ਜੁਧੰ ਗਾਹਤ ਸੈਣ ਸਿੰਘ ਹਰਦ ਸੂਰ ਬਬਕਦ ਸਿੰਘ ਪ੍ਰਮੋਰਣ ਕੁਰਦੰ ਕਉ ਚਾਹ ਭੇਦ ਅਭੇਦ ਤੇ ਅੰਗ ਸੋ ਰੰਗ ਤੰਗ ਸੋ ਸੋਭਿਤ ਸੁਧੰ ਮਾਨੋ ਵਿਸਾੜ ਬੜਵਾਨਲ ਜਵਾਲ ਸਮੁੰਦਰ ਕੇ ਮਦ ਬਿਰਾਜ ਤੂ ਧੰ ਵਿਜੈ ਛੰਦ ਪੂਰ ਰਹੀ ਪਾਪੂਰ ਤਨੁਰ ਤੁਨ ਡੀ ਨਭ ਮੰਡਲ ਛਾਇਓ ਨੂਰ ਭਰੇ ਮੁਖ ਮਾਰ ਗਿਰੇ ਰਣ ਹੂਰਨ ਹੀਰ ਹਿਓ ਰਸਾਇਓ ਪੂਰਨ ਰੋਸ ਭਰੇ ਅਰਿ ਤੂਰਨ ਪੂਰ ਪਰੇ ਰਣ ਭੂ ਸੁਹਾਇਓ ਚੂਰ ਪੈ ਅਰ ਰੂਰੇ ਗਿਰੇ ਭਟ ਚੂਰਨ ਜਾਨਕ ਬੈਦ ਬਨਾਇਓ ਸੰਗੀਤ ਭੁਜੰਗ ਪ੍ਰਿਆ ਛੰਦ ਕਾਗਰਦੰ ਕਾਤੀ ਕਟਾਰੀ ਕੰਤਾ ਤਾਗਰਦੰ ਤੀਰੰਗ ਤੁਪਕੰ ਤੜਾਕੰ ਚਾਗਰਦੰ ਨਾਗਰਦੰ ਬਾਗਰਦੰ ਵਾਜੇ ਗਾਗਰਦੰ ਗਾਜੀ ਮਹਾ ਗਾਜ ਗਾਜੇ ਸਾਗਰਦੰ ਸੂਰੰ ਕਾਗਰਦੰ ਕੋਪੰ ਪਾਗਰਦੰ ਭਰਮੰ ਰਣੰ ਭਾਵਰੋਪੰ ਸਾਗਰਦੰ ਸ਼ਸਤਰੰ ਝਾਗਰਦੰ ਝਾਰੈ ਬਾਗਰਦੰ ਵੀਰੰ ਡਾਗਰਦੰ ਡਕਾਰੈ ਚਾਗੜਦੰਗ ਚੌਪੇ ਬਾਗੜਦੰਗ ਵੀਰੰ ਮਾਗੜਦੰਗ ਮਾਰੇ ਤਨੰ ਤਿਛ ਤੀਰੰ ਗਾਗੜਦੰਗ ਗੱਜੇ ਸੋ ਬੱਜੇ ਗਹੀਰੈ ਕਾਗੜਦੰਗ ਕਵਿਆਨ ਕਥੇ ਕਥੀਰੈ ਦਾਗੜਦੰਗ ਦਾਨੋ ਭਾਗੜਦੰਗ ਪਾਜੇ ਗਾਗੜਦੰਗ ਗਾਜੀ ਜਾਗੜਦੰਗ ਗਾਜੇ ਛਾਗੜ ਨੰਗ ਛੋਹੀ ਛੁਟੇ ਪ੍ਰੇਸੜਾ ਕੇ ਤਾਗੜ ਨੰਗ ਧੀਰੰਗ ਤੁਪਕੰਗ ਤੜਾਕੇ ਗਾਗੜ ਨੰਗ ਗੋਮਾਏ ਗੱਜੇ ਗਹੀਰੰ ਸਾਗੜ ਨੰਗ ਸੰਖੰ ਨਾਗੜ ਨੰਗ ਨਫੀਰੰ ਬਾਗੜ ਨੰਗ ਬਾਜੇ ਬੱਜੇ ਵੀਰ ਖੇਤੰ ਨਾਗੜ ਨੰਗ ਨਾਚੇ ਸੋ ਭੂਤੰ ਪਰੇਤੰ ਤਾਗੜ ਨੰਗ ਧੀਰੰ ਬਾਗੜ ਨੰਗ ਬਾਣੰ ਕਾਗੜ ਨੰਗ ਘਾਤੀ ਕਟਾਰੀ ਕਿਰਪਾਣੰ ਨਾਗੜ ਨੰਗ ਨਾਦੰ ਬਾਗੜ ਨੰਗ ਬਾਜੇ ਸਾਗੜ ਨੰਗ ਸੂਰੰ ਰਾਗੜ ਨੰਗ ਰਾਜੇ ਸਾਗਰਦੰਗ ਸੰਖੰ ਨਾਗਰਦੰਗ ਨਫੀਰੰ ਗਾਗਰਦੰਗ ਗੋਮਾਏ ਗੱਜੇ ਗਹੀਰੰ ਨਾਗਰਦੰਗ ਨਗਾਰੇ ਬਾਗਰਦੰਗ ਵਾਜੇ ਜਾਗਰਦੰਗ ਜੋਧਾ ਗਾਗਰਦੰਗ ਗਾਜੇ ਨਰਾਛੰ ਜਿਤੇਕ ਰੂਪ ਤਾਰਿਯੰ ਤਤੇਕ ਦੇਵੀ ਮਾਰਿਯੰ ਜਿਤੇਕ ਰੂਪ ਤਾਰਹੀ ਤਿਤੋ ਦੁਰਗਾ ਸੰਘਾਰਹੀ ਜਿਤੇਕ ਸ਼ਸਤਰ ਵਾਚਰੇ ਪ੍ਰਵਾਹ ਸੋਣ ਕੇ ਪਰੇ ਜਿਤੇਕ ਬਿੰਦੂ ਕਾ ਗਿਰੈ ਪਾਨ ਕਾਲ ਕਾ ਕਰੈ ਰਸਾਵਲ ਛੰਦ ਉਗੋ ਨੰ ਭਇਓ ਅੰਗਹੀਨੰ ਗਿਰਿਓ ਅੰਤ ਮੰਗ ਮਨੋ ਮੇਘ ਭੂਮੰ ਸਵੈ ਦੇਵ ਹਰਖੇ ਸੁਮਨ ਧਾਰ ਵਰਖੇ ਰਗਤ ਬਿੰਦ ਮਾਰੇ ਸਵੈ ਸੰਤੂ ਬਾਰੇ ਇਤ ਸ੍ਰੀ ਬਚਿੱਤਰ ਨਾਟਕੇ ਚੰਡੀ ਚਰਿਤਰੇ ਰਗਤ ਬੀਰਜ ਬਧਾ ਚਤੁਰਥ ਧਿਆਏ ਸੰਪੂਰਨ ਮਸਤ ਸੁਭ ਮਸਤ ਅਪਜੂ